वस्तुनिष्ठात्मक यदि मनवृत्ति एकाग्र करने वास्ते रचना पवित्र कर ले पाई पाई एक बार गाड़ी के आखो संत श्री सतगुरु प्रताप हाजरीन गुरमुख जनो आप सज्जन अति उत्तम कर्मा वाले हो जेड़े सतगुरु जी का दर्शन कर रहे हो ਉਪਰੰਤ ਰਾਗੀਆਂ ਤੋਂ ਇਲਾਹੀ ਬਾਣੀ ਦਾ ਕੀਰਤਨ ਸ਼ਰਵਣ ਕੀਤਾ ਫਿਰ ਸਤਿਗੁਰਾਂ ਦਾ ਜਪ ਸੰਤ ਬਲਵੰਤ ਸਿੰਘ ਜੀ ਦੇ ਪਾਸੋਂ ਸੁਣਿਆ ਕਿ ਕਿਸ ਤਰ੍ਹਾਂ ਸਿੱਖਾਂ ਦੇ ਮਨ ਵਿੱਚ ਇੱਕ ਕੋਈ ਆਸ਼ਾ ਸੀ ਕਿ ਸਾਨੂੰ ਆਇਆ ਕਾਲਪੁਰ ਪੁਰਖ ਤੇਰਾ ਦਰਸ਼ਨ ਦਰਸ਼ਨ ਅਸੀਂ ਜੋਤ ਕਰਨੇ ਆ ਸਾਰੇ ਬਾਣੀ ਜੇ ਲਿਖ ਵੀ ਦਿੱਤਾ ਹੈ ਕਿ ਦਰਸ਼ਨ ਦੇਖਤ ਦੋਖ ਨਹੀਂ ਦਰਸ਼ਨ ਦੇਖਣ ਕਰਕੇ ਆਦ ਵਿਆਦ ਤੋਂ ਬਾਅਦ ਜਿਹੜੇ ਤ੍ਰੈਤਾ ਬਾਣੇ ਨਾਸ ਹੋ ਜਾਇਆ ਕਰਦੇ ਇਹ ਵੀ ਲਿਖਿਆ ਕਿ ਦਰਸ਼ਨ ਦੇਖ ਪਈ ਨਹਿ ਕੇਵਲ ਜਨਮ ਮਰਨ ਦੁੱਖ ਨਾਤਾ ਇਹ ਦਰਸ਼ਨਾਂ ਦੀ ਸਿਫਤ ਹੈ ਦਰਸ਼ਨ ਕਰਨ ਨਾਲ ਤੇ ਹੁਣ ਆਪਣੇ ਆਪਣੇ ਤਰਫਾਂ ਅਸਾਂ ਝਾਤੀ ਮਾਰਨੀ ਏ ਕਿ ਅਸੀਂ ਜਿਹੜੇ ਨਾਮ ਤਾਰੀਏ ਆਪਣੇ ਨਾਮ ਤਾਰੀ ਗੁਰੂ ਨੂੰ ਗੁਰੂ ਮੰਨਦੇ ਹਾਂ ਰਾਧਾ ਸੁਆਮੀ ਜਿਹੜੇ ਆਪਣੇ ਗੁਰੂ ਨੂੰ ਮੰਨਦੇ ਹਨ ਨਿਰੰਕਾਰੀਏ ਆਪਣੇ ਗੁਰੂ ਨੂੰ ਗੁਰੂ ਮੰਨਦੇ ਹਨ ਜਿਨ੍ਹਾਂ ਦਾ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੈ ਉਹਨੂੰ ਗੁਰੂ ਮੰਨਦੇ ਹਨ ਜਿੱਥੇ ਜਿੱਥੇ ਵੀ ਕੋਈ ਕਿਸੇ ਨੂੰ ਗੁਰੂ ਮੰਨਦਾ ਉਹਦਾ ਅਸਰ ਦਰਸ਼ਨ ਕਰਦਾ ਸਾਰੇ ਦਰਸ਼ਨ ਕਰਦੇ ਨੇ ਹੁਣ ਅਸੀਂ ਆਪਣੇ ਅੰਦਰ ਝਾਟੀਆਂ ਮਾਰੀਏ ਵਿੱਚ ਸਾਡੇ ਅੰਦਰ ਦਰਸ਼ਨ ਕਰਨ ਦੇ ਨਾਲ ਕੁਝ ਸਾਡੀ ਵੀ ਪਈ ਹੈ ਕਿ ਉਸੇ ਤਰ੍ਹਾਂ ਹੀ ਸਮਝੋ ਵਿਸਰਾ ਵਾਲਾ ਅਸੀਂ ਤੁਰੇ ਜਾਂਦੇ ਆ ਦਰਸ਼ਨ ਤੇ ਅਸੀਂ ਨਾਲ ਵੀ ਰਹਿੰਦੇ ਆ ਰੋਜ਼ ਦਰਸ਼ਨ ਕਰਦੇ ਆ ਤੇ ਤੁਸੀਂ ਵੀ ਇੱਥੇ ਕਰਦੇ ਹੋ ਤੇ ਰੋਜ਼ ਤੁਸੀਂ ਆਪਣੇ ਗੁਰੂ ਦਾ ਪ੍ਰਕਾਸ਼ ਕਰਕੇ ਜਿਹਨੂੰ ਤੁਸੀਂ ਗੁਰੂ ਮੰਨਦੇ ਹੋ ਤੇ ਬਾਣੀ ਵੀ ਪੜ੍ਹਦੇ ਹੋ ਤੇ ਉਹ ਵੀ ਆਪਣੇ ਆਪਣੇ ਗੁਰੂ ਦਾ ਦਰਸ਼ਨ ਕਰਦੇ ਨੇ ਪਰ ਕਦੇ ਅੰਦਰ ਵੀ ਝਾਤੀ ਮਾਰੀਏ ਕੋਈ ਸਾਡਾ ਵੀ ਬਣਿਆ ਕਿ ਮੇਰਾ ਦਰਸ਼ਨ ਹੀ ਕਰ ਸਕਦੇ ਕਰ ਸਕਦੇ ਆ ਸਤਗੁਰ ਕੋ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਸਾਰੇ ਦੇਖਦੇ ਨੇ ਕਹਿੰਦੇ ਪਰ ਦੇਖਿਆ ਮੁਕਤ ਨਾ ਹੋ ਜੇ ਸ਼ਬਦ ਨਾ ਕਰੇ ਵਿਚਾਰ ਦਰਸ਼ਨ ਹੈ ਸ਼ਾਸਤਰ ਦੇਖਿਆ ਪੰਜ ਪ੍ਰਕਾਰ ਦਾ ਇੱਕ ਦਰਸ਼ਨ ਹੁੰਦਾ ਸ਼੍ਰਵਣ ਦਰਸ਼ਨ ਸੁਣ ਲੈਣਾ ਕਿਸ ਨੇ ਆਪਣੇ ਗੁਰੂ ਦੀ ਸਿੱਖ ਕੀਤੀ ਮੇਰਾ ਗੁਰੂ ਐਸੇ ਤਰ੍ਹਾਂ ਦਾ ਖੁੰਦਾ ਹੈ ਠੰਡੀ ਦੇ ਦਾਗ ਨੇ ਤੇਰੇ ਤੇ ਹਾਫਿਜ਼ ਖੁੰਡਾ ਰੱਖਦੇ ਨੇ ਐਸੇ ਤਰ੍ਹਾਂ ਉੱਚਾ ਸਰੀਰ ਹੈ ਸਿਫਤ ਕੀਤੀ ਆਪਣੇ ਗੁਰੂ ਦੀ ਕਿਸੇ ਦੇ ਅੱਗੇ ਉਹਦੇ ਦਿਲ ਵਿੱਚ ਖਿੱਚ ਪੈਦਾ ਹੋਈ ਕਿ ਮੈਂ ਐਸੇ ਤਰ੍ਹਾਂ ਦੇ ਸਤਿਗੁਰਾਂ ਦਾ ਦਰਸ਼ਨ ਕਰਾਂ ਇਹ ਹੈ ਸਿਰਫ ਸ਼੍ਰਵਣ ਦਰਸ਼ਨ ਸ੍ਰੋਤ ਦੂਸਰਾ ਹੈ ਸੁਪਨ ਦਰਸ਼ਨ ਸੁਪਨੇ ਵਿੱਚ ਕਿਤੇ ਦਰਸ਼ਨ ਹੋ ਜਾਣਾ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਸੁਪਨੇ ਉਹ ਵੀ ਪਈ ਸੁਪਨੇ ਵਿੱਚ ਵੀ ਦਰਸ਼ਨ ਹੋ ਜਾਇਆ ਕਰਦਾ ਸੁਣੋ ਸਖੀਰੀ ਆਜ ਸਫਲ ਕੀ ਬਾਤ ਸੁਪਨੇ ਮੇ ਹਰ ਦਰਸ਼ਨ ਦੀਨੋ ਤੇਜ ਪੁੰਜ ਮਈ ਗਾਤ ਉਹ ਸੁਪਨੇ ਦੀ ਦਰਸ਼ਨ ਹੋ ਗਿਆ ਆਦਾ ਜੀ ਉਹਦੀ ਸਿੰਤਾ ਕਰਦਾ ਸੀ ਨਾ ਉਹ ਗੁਰਮੁਖ ਪਿਆਰਾ ਆਪਣੇ ਸਤਿਗੁਰ ਦੀਆਂ ਐਸੇ ਤਰ੍ਹਾਂ ਦੇ ਮੈਂ ਸੁਪਨੇ ਵਿੱਚ ਅੱਜ ਲਈ ਹੈ ਤੇ ਤੀਸਰਾ ਦਰਸ਼ਨ ਹੁੰਦਾ ਚਿੱਤਰ ਦਰਸ਼ਨ ਫੋਟੋ ਵੇਖ ਲੈ ਕਿਸੇ ਗੁਰਸਿੱਖ ਅੱਜ ਕੱਲ ਤੇ ਵੀ ਗੁਰਸਿੱਖਾਂ ਦੇ ਘਰ ਵੀ ਫੋਟੋਆਂ ਗੁਰੂਆਂ ਦੀਆਂ ਘੱਟ ਹੈ ਹਨ ਨਹੀਂ ਤੇ ਜੋ ਐਕਟਰ ਤੇ ਐਕਟਰ ਹੈ ਨਾ ਜੋ ਵਾਹ ਯਾਰ ਫੋਟੋ ਹੈ ਨਾ ਉਹ ਅੱਜ ਕੱਲ ਦੇ ਨੌਜਵਾਨ ਨਾਲ ਜਿਹੜੀਆਂ ਸਮਝੋ ਬੈਠ ਕੇ ਆਉਂਦੇ ਨੇ ਉਹਨਾਂ ਨਾਲ ਉਹ ਬੈਠ ਕੇ ਸਜਾਈਆਂ ਔਰ ਕਿਉਂ ਜੀ ਤੁਸੀਂ ਫੋਟੋ ਵੇਖੋਗੇ ਨਾ ਉਸੇ ਤਰ੍ਹਾਂ ਦਾ ਤੁਹਾਡੇ ਮਨ ਦੇ ਉੱਤੇ ਅਸਰ ਪਏਗਾ ਆਪਣੇ ਘਰਾਂ ਵਿੱਚ ਕਦੇ ਵਾਹ ਯਾਰ ਫੋਟੋਆਂ ਨਾ ਲਵਾਓ ਇਸਤਰੀਆਂ ਦੇ ਨਗਰ ਗਜ਼ੀਰਾ ਦੀਆਂ ਫੋਟੋ ਆਪਣੇ ਕਮਰਿਆਂ ਵਿੱਚ ਲਾ कोई खपियत ਹੈ ਸਾਡੀ ਸਾਰੇ ਇਹਦੇ ਤੇ ਜ਼ਿਆਦਾ ਹੋਇਆ ਉਸ ਵਕਤ ਤਰਸ ਨਹੀਂ ਕਰਨੀ ਫੋਟੋ ਵੇਖ ਲੈਣੀ ਕਿਸੇ ਗੁਰੂ ਦੇ ਸਿੱਖ ਦੇ ਘਰ ਜਾ ਕੇ ਗੁਰੂ ਕੇ ਸਿੱਖ ਜਿਹੜੇ ਨੇ ਉਹ ਆਪਣੇ ਸਤਗੁਰ ਦੀ ਫੋਟੋ ਬਾਹਰ ਵੀ ਆਪਣੀ ਕਮਰੇ ਵਿੱਚ ਕੱਢ ਨਾਲ ਲਾ ਕੇ ਰੱਖਦੇ ਨੇ ਤੇ ਆਪਣੇ ਹਿਰਦੇ ਵਿੱਚ ਵੀ ਆਪਣੇ ਸਤਗੁਰ ਦੀ ਫੋਟੋ ਰੱਖਦੇ ਉਹਨੇ ਜਿਹੜੀ ਕੱਢ ਨਾਲ ਲਾਈ ਸੀ ਨਾ ਉਹਦਾ ਦਰਸ਼ਨ ਕੀਤਾ ਕਿ ਉਹ ਹਿਰਦੇ ਦੀ ਫੋਟੋ ਦਾ ਤੇ ਉਹ ਦਰਸ਼ਨ ਨਹੀਂ ਕਰ ਸਕਦਾ ਉਹ ਵੀ ਉਹ ਹੀ ਕਰਦਾ ਨਾ ਜਿਹਦੀ ਉੱਥੇ ਅਵਸਥਾ ਪਹੁੰਚੀ ਹੁੰਦੀ ਇਹ ਬੜੀ ਉੱਚੀ ਗੱਲ ਹੈ ਰਾਮਾਨੰਦ ਦੀ ਸਮਾਧੀ ਸਥਿਤਾ ਕਬੀਰ ਦਰਸ਼ਨ ਵਾਸਤੇ ਗਿਆ ਹੈ ਦਰਸ਼ਨ ਦੇਦਾ ਨਹੀਂ ਸੀ ਰਾਮਾਨੰਦ ਕਿੱਥੇ ਸੀ ਦੂਸਰਾਂ ਨੂੰ ਕਿਉਂ ਨਹੀਂ ਸੀ ਦਰਸ਼ਨ ਦੇਦਾ ਉਹ ਰਾਮਾਨੰਦ ਦੀ ਸਮਾਧੀ ਲੱਗ ਗਈ ਹੈ ਕਬੀਰ ਦੀ ਵਾਰ ਵਿਹੜੇ 'ਚ ਬੈਠੇ ਨੇ ਤੇ ਸਮਾਧੀ ਦੇ ਵਿੱਚ ਰਾਮਾਨੰਦ ਜੀ ਭਗਵਾਨ ਫਲਸੀ ਵਾਲੇ ਕ੍ਰਿਸ਼ਨ ਦੇ ਘਰ ਫੁੱਲਾਂ ਦਾ ਹਾਰ ਦਾ ਨਾਂ ਹੈ ਫੁੱਲਾਂ ਦਾ ਹਾਰ ਹੈ ਤੇ ਪਾਉਂਦੇ ਭਗਵਾਨ ਦੇ ਗਲ ਨੇ ਤੇ ਮੋਰ ਮੁਕਟੇ ਭਗਵਾਨ ਦੇ ਸਿਰ ਦੇ ਉੱਤੇ ਤੇ ਫੁੱਲਾਂ ਦਾ ਹਾਰ ਹੈ ਨਾ ਜਿਹੜਾ ਉਹਨੂੰ ਐਸੇ ਤਰ੍ਹਾਂ ਜੇ ਕਰ ਲਈਏ ਨਾ ਐਸੇ ਤਰ੍ਹਾਂ ਦਾ ਤੇ ਛੋਟਾ ਜਿਹਾ ਸਿਰ ਦੇ ਉੱਤੇ ਲੰਘਦਾ ਨਹੀਂ ਉਹਦਾ ਗੋਲਾਕਾਰ ਜਿਹੜਾ ਨਾ ਉਹ ਛੋਟਾ ਹੈ ਤੇ ਸੁਪਨੇ ਵਿੱਚ ਆਪਣਾ ਸਮਾਧੀ ਵਿੱਚ ਭਗਵਾਨ ਕ੍ਰਿਸ਼ਨ ਦੇ ਗਲ ਫੁੱਲਾਂ ਦਾ ਹਾਰ ਪਾ ਰਿਹਾ ਤੇ ਹਾਰ ਪੈਂਦਾ ਨਹੀਂ ਜ਼ੋਰ ਬੜਾ ਲਾਦੇ ਉਧਰ ਕਬੀਰ ਦੀ ਸਮਾਧੀ ਲੱਗੀ ਹੋਈ ਹੈ ਤੇ ਉਧਰ ਰਾਮਾਨਾਥ ਦੀ ਗੁਰੂ ਚੇਲੇ ਦੀ ਸਮਾਧੀ ਲੱਗੀ ਹੈ ਦੋਵੇਂ ਸਮਾਧੀ ਵਿੱਚ ਜਦੋਂ ਸਥਿਤ ਨੇ ਤੇ ਰਾਮਾਨਾਥ ਜੀ ਆਪਣੇ ਗੁਰੂ ਦੇ ਗਲ ਹਾਰ ਪਾਉਂਦੇ ਨੇ ਫੁੱਲਾਂ ਦਾ ਤੇ ਕਬੀਰ ਨੇ ਵੇਖ ਲਿਆ ਵੀ ਹਾਰ ਪਾਉਂਦਾ ਮੇਰਾ ਗੁਰੂ ਭਗਵਾਨ ਕ੍ਰਿਸ਼ਨ ਦੇ ਗਲ ਪਰ ਫੁੱਲਾਂ ਦਾ ਹਾਰ ਪੈਂਦਾ ਹੈ ਤੇ ਸਮਾਧੀ ਵਿੱਚ ਜਾ ਚੁੰਬਿਆ ਰਾਮਾਨਾਥ ਨੂੰ ਕਹਿੰਦੇ ਨੇ ਗੁਰੂ ਜੀ ਇੱਥੇ ਤਰ੍ਹਾਂ ਨਹੀਂ ਫੁੱਲਾਂ ਦਾ ਹਾਰ ਪੈਣਾ ਉਹਨਾਂ ਦਾ ਹਾਰ ਜਿਹੜਾ ਹੈ ਉਹਦਾ ਆਕਾਰ ਛੋਟਾ ਤੇ ਮੋਰ ਮੁਕਤ ਵੱਡਾ ਤੁਸੀਂ ਕਿਰਪਾ ਕਰੋ ਤੇ ਵੀ ਮੁੰਡੀ ਖੋਲ ਕੇ ਤੇ ਇੱਥੋਂ ਹੀ ਕਰਕੇ ਭਗਵਾਨ ਦੇ ਗੱਲ ਵਿੱਚ ਪਾ ਜਦੋਂ ਇਹ ਗੱਲ ਆ ਗਈ ਫਿਰ ਕੀ ਉੱਠ ਖਰਾ ਮਾਨਾ ਕਹਿੰਦਾ ਓਏ ਕੌਣ ਹੈ ਜਿਹੜਾ ਮੇਰੀਆਂ ਸਮਾਧੀ ਦੀਆਂ ਗੱਲਾਂ ਦੱਸਣ ਦੀ ਆਇਆ ਫਿਰ ਚੱਕ ਕੇ ਚਿੱਕ ਦੇ ਬਾਹਰ ਆ ਗਿਆ ਕਹਿੰਦਾ ਓਏ ਕੌਣ ਹੈ ਜਿਹੜਾ ਤੂੰ ਮੇਰੀਆਂ ਸਮਾਧੀ ਦੀਆਂ ਗੱਲਾਂ ਦੱਸਣ ਰਿਹਾ ਪਿਆ ਕਹਿੰਦਾ ਜੀ ਮੈਂ ਤੁਹਾਡਾ ਸੇਵਕ ਹਾਂ ਅਹੇ ਤੂੰ ਮੇਰਾ ਕਦੋਂ ਸੇਵਕ ਬਣਿਆ ਸੈਂ ਇਹ ਤੁਹਾਨੂੰ ਨਹੀਂ ਪਤਾ ਪਈ ਹੋਏ ਦਰਖਤ ਬਨਾਰ ਤੇ ਰਹਿੰਦਾ ਰਾਮਾਨੰਦ ਵਿਸਾਈ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਨ ਤਾਈ ਤੇ ਅਕੋ ਹੀ ਦੇ ਜਾ ਕੇ ਲੰਮਾ ਪਿਆ ਕਬੀਰ ਤੇ ਥਾਈ ਕਤਾਰੀ ਟੁੰਬੋ ਥਾਲਿਆ ਪਾਰਾ ਨਾਲ ਟੁੰਬ ਕੇ ਲਿਆ ਸੀ ਠੇਡਾ ਨਹੀਂ ਸੀ ਵਜਾ ਰਾਮਾਨੰਦ ਨੂੰ ਲੋਕੀ ਕਹਿੰਦੇ ਨੇ ਜੀ ਠੇਡਾ ਵਜਾ ਸੀ ਰਾਮਾਨੰਦ ਨੂੰ ਇੱਥੇ ਪੰਜਾਬੀ ਇਹ ਠੇਡਾ ਵਜਣ ਦੀ ਤੇ ਟੁੰਬਣ ਵਿੱਚ ਬੜਾ ਫਰਕ ਹੁੰਦਾ ਹੈ ਠੇਡਾ ਵਜਾ ਕੇ ਕਿਲਾ ਹੋਏ ਕੋਈ ਇੱਟਾ ਹੋਏ ਤੇ ਕੋਈ ਵਾਰੀ ਠੇਡਾ ਇੱਥੇ ਕਿਤਨੇ ਲੋਕ ਨੇ ਰਾਜ ਕਿੱਲੇ ਗੜ ਚੱਲੇ ਦੂਜੀ ਵਾਰੀ ਇਹਨੂੰ ਠੇਡਾ ਵਜਦਾ ਤੇ ਟੁੱਪਣ ਜਿਹੜਾ ਹੁੰਦਾ ਨਾ ਬੰਦਾ ਲੰਮਾ ਪਿਆ ਹੋਏ ਨਾ ਤੇ ਜਨਾ ਨੂੰ ਉੱਠੇ ਨਾਲ ਦੇ ਨੇ ਇਸ਼ਨਾਨ ਕਰ ਲਿਆ ਤੂੰ ਵੀ ਇਸ਼ਨਾਨ ਕਰ ਲੈ ਠਹਿਰ ਜਾ ਕੜੀ ਕੜੀ ਮੈਂ ਅੱਖਾਂ ਦੇ ਵਿੱਚ ਨੀਂਦਰ ਕੁੱਤੀ ਜਾ ਮੈਂ ਸੌ ਲੈ ਦੇ ਜਰਾ ਉਹ ਦੋ ਕੁ ਮਿੰਟ ਛੱਡ ਗਿਆ ਨਾ ਹੁਣ ਤੇ ਉੱਠ ਬੋ ਨੇ ਇਸ਼ਨਾਨ ਵੀ ਕਰ ਲਿਆ ਉਹ ਆਂਦਾ ਨਹੀਂ ਓਏ ਅਜੇ ਬਾਥਰੂਮ ਤੇ ਵੇਲਾ ਹੀ ਨਹੀਂ ਜਾਣ ਕੇ ਪਿਆ ਬਹਾਨੇ ਪਿਆ ਲੈ ਕਹਿੰਦਾ ਨਹੀਂ ਸਾਰੇ ਡੱਬਰ ਨੇ ਇਸ਼ਨਾਨ ਕਰ ਲਿਆ ਹੁਣ ਤੇ ਤੂੰ ਉੱਠ ਬੋ ਉਹ ਫਿਰ ਉਹਨਾਂ ਦਾ ਛੱਡ ਯਾਰ ਕੀ ਮੈਨੂੰ ਟੁੰਬ ਮਾਰਿਆ ਹੀ ਕੜੀ ਮੁੜੀ ਜਦੋਂ ਆਖਾਂਗੇ ਨਾ ਉਹਦਾ ਨਾਮ ਹੈ ਟੁੰਬਰ ਸੋ ਕਹਿੰਦੇ ਨੇ ਪੈਰੀ ਟੁੰਬ ਘੜੀ ਮੁੜੀ ਟੁੰਬ ਟੁੰਬ ਕੇ ਆਖਿਆ ਬੋਲੋ ਰਾਮ ਰਾਮ ਬੋਲ ਇਹ ਨਹੀਂ ਕਿ ਰਾਮ ਬੋਲ ਆਖ ਕੇ ਤੁਰ ਗਿਆ ਸਿੱਖ ਸਮਝਾਈ ਸਿੱਖਿਆ ਦਿੱਤੀ ਹੈ ਕਿ ਇਸ ਤਰ੍ਹਾਂ ਸ਼ਬਦ ਸੁਰਤ ਦਾ ਮੇਲ ਕਰਕੇ ਫਿਰ ਰਾਮ ਦਾ ਭਜਨ ਕਰ ਮਤ ਫਿਰ ਗਲੇ ਨਾਲ ਲਾ ਲਿਆ ਕਬੀਰ ਨੂੰ ਮੇਰਾ ਮਤਲਬ ਸਿਰ ਕਹਿਣ ਤੋਂ ਇਹ ਸੀ ਉਸ ਅਵਸਥਾ ਦਾ ਮਾਲਕ ਹੋਇਆ ਤੇ ਫਿਰ ਉਹ ਹਿਰਦੇ ਵਿੱਚ ਜਿਹੜੀ ਫੋਟੋ ਵੰਗਰ ਕੀਤੀ ਹੁੰਦੀ ਨਾ ਉਹਦਾ ਦਰਸ਼ਨ ਕਰ ਸਕਦਾ ਨਹੀਂ ਤੇ ਕੰਨ ਨਾਲ ਲੱਗੀ ਫੋਟੋ ਨਾਲ ਸਾਰਾ ਹੀ ਕਰ ਸਕਦੇ ਨੇ ਪਰ ਬੜੀ ਉੱਚੀ ਅਵਸਥਾ ਵਾਲਾ ਜਿਹੜਾ ਉਹ ਸਿੱਖ ਦੇ ਅੰਦਰ ਦੀ ਫੋਟੋ ਦਾ ਦਰਸ਼ਨ ਕਰ ਸਕਦਾ ਉਹ ਚਿੱਤਰ ਦਰਸ਼ਨ ਕਰ ਲੈਣਾ ਫੋਟੋ ਦਾ ਦਰਸ਼ਨ ਕਰ ਤੇ ਚੌਥਾ ਹੈ ਪ੍ਰਤੱਖ ਦਰਸ਼ਨ ਜਿਸ ਤਰ੍ਹਾਂ ਹੁਣ ਸਤਿਗੁਰਾਂ ਦੇ ਪ੍ਰਤੱਖ ਤੁਸੀਂ ਦਰਸ਼ਨ ਕਰਦੇ ਇਹ ਹੈ ਚੌਥਾ ਦਰਸ਼ਨ ਪਰ ਇੱਕ ਦਰਸ਼ਨ ਹੈ ਜੇ ਵੱਡਾ ਜਿਹੜਾ ਗੁਰਬਾਣੀ ਵਿੱਚ ਲਿਖਿਆ કે દેને સફલ દર્શન કદ પાહો ઓ દર્શન जिस તરખ દેના દર્શન દેખ નહીં સુદ્ધ કીના સુત રહી સુદ્ધ કીના પુત રહી તે મત મેલા મત ઓ દર્શન જડે ને સફલ દર્શન સફલ દર્શન હો હા ઈ પાણા દે ને જڑا તાજી દે જાતા કો ઉગે ગાણા ના ઓ વી પાયા સફલ છડા દે આયા પર ઉગ્યા નહીં जद उગ પેગા ફેર સુલખા કે સફલ બી ਸੋ ਇਹ ਪਾਸੇ ਜਿਹੜਾ ਸਫਲ ਦਰਸ਼ਨ ਵੇਖਦੇ ਅਸੀਂ ਤੁਸੀਂ ਸਾਰੇ ਆ ਮਾਸ ਖਾਈ ਜਾਂਦੇ ਆ ਸ਼ਰਾਬ ਪੀ ਜਾਂਦੇ ਆ ਚੋਰੀ ਵਾਲੀ ਠੱਗੀ ਕਰੀ ਜਾਂਦੇ ਆ ਦੂਜੇ ਦੀ ਨਿੰਦਿਆ ਕਰੀ ਜਾਂਦੇ ਆ ਟਾਈ ਪਾਈਏ ਮਾਲਾ ਪਾਈਏ ਕੱਛ ਪਾਈਏ ਦਾੜੀ ਬੜੀ ਲੰਮੀ ਵੀ ਰੱਖੀ ਤੇ ਬੱਤੀ ਵੀ ਇਹ ਬੜਾ ਕੁਝ ਕੀਤਾ ਹੈ ਕਿ ਅਸੀਂ ਗੁਰੂ ਕੇ ਸਿੱਖਾਂ ਪਰ ਇਹ ਨਹੀਂ ਪਤਾ ਕਿ ਖੁਦ ਲਾਗੋ ਤਬ ਜਾਣੀਏ ਮਿੰਦਾ ਮੋਹ ਤਨ ਤਾਪ ਹਰ ਠੋਕ ਦਾ ਜਾਂ ਨਹੀਂ ਤੇ ਤਾਂ ਹਰ ਆਪੇ ਆਪ ਇਸ ਅਵਸਥਾ ਦਾ ਵੀ ਕੋਈ ਹੋਏ ਨਾ ਉਹ ਜਿਹੜੇ ਸਫਲ ਦਰਸ਼ਨ ਸਨ ਉਹ ਭਾਈ ਰੂਪੇ ਨੇ ਸੰਧੂ ਦੇ ਪੁੱਤਰ ਪੁੱਤਰ ਸਾਧੂ ਤੇ ਸਾਧੂ ਦਾ ਪੁੱਤਰ ਭਾਈ ਰੂਪਾ ਉਹਨਾਂ ਨੇ ਦਰਸ਼ਨ ਕੀਤੇ ਉਹਨਾਂ ਦੀ ਆਖਰੀ ਸਨੇਹ ਇਹ ਹੁੰਦੀ ਹੈ ਕਿ ਕਾਫਰੇ ਵਿੱਚੋਂ ਮੁਸਲਮਾਨੀ ਮਰਾ ਦਰਕਾਰ ਨੇ ਹਰ ਅਗੇ ਤਾਰ ਕਸ਼ਤਾ ਹੱਥ ਤੇ ਸੁਨਾਰ ਨੇ ਆਪਣੇ ਬਾਲੀ ਨੇ ਬਰਬਰ ਕੇ ਨਾ ਦਾ ਕਬੀਰ ਧਰਮ ਮੰਦੇ ਕਰਾ ਦਾਰੂ ਵਜੋ ਸਿਰਾਰ ਨੇ ਉਹ ਇਹ ਨਹੀਂ ਗੱਲ ਕਹਿੰਦੇ ਨੇ ਕਿ ਤੂੰ ਜਾਉ ਸੱਜਣ ਮੰਡਿਆ ਕਈ ਸਿਸ ਉਤਾਰ ਨੈਣ ਵਿੱਚ ਹੰਝੇ ਤਰਫ ਦੇ ਕਦ ਪੱਤੀ ਉਹ ਅੰਦਰੇ ਬਹੁਤਾ ਚਿਰ ਨਹੀਂ ਮੇਰੇ ਕੋਲ 6 ਮਹੀਨੇ ਨਾ ਬੈਠਾ ਰਹੋ ਮੇਰੇ ਕੋਲ 2 ਸਾਲ ਦਾ ਬੈਠਾ ਰਹੋ ਮੈਂ ਤੇ ਅਰਦ ਕਰਨਾ ਇੱਕ ਪੂਰੀ ਦਰਸ਼ਨ ਇਹਦੇ ਨਾਲ ਹੀ ਮੇਰਾ ਭਲਾ ਹੋ ਜਾਣਾ ਉਹਨਾਂ ਦਾ ਤੁਸੀਂ ਪ੍ਰਸੰਗ ਸੁਣਿਆ ਤੇ ਕਿਸ ਤਰ੍ਹਾਂ ਉਹਨਾਂ ਨੇ 1688 ਦੇ ਜਾ ਕੇ ਉਹਨਾਂ ਦਰਸ਼ਨ ਦਿੱਤੇ ਸਨ 17 ਸਾਲਾਂ ਦਾ ਸੀ ਉਹ ਸੁਖਤ ਭਾਈ ਰੂਪਾ